ਮੈਨੂੰ ਚੰਗੀ ਚੰਗੀ ਲੱਗਦੀ ਹੈ ਮੇਰੀ ਹੋਂਦ ਮੇਰੇ ਤੋਂ ਬਾਗੀ ਹੋ ਗਈ ਹੈ ਮੇਰੀ ਹੋਂਦ ਮੇਰੇ ਤੋਂ ਬਾਗੀ ਹੋ ਗਈ ਹੈ ਮੁਨਕਰ ਹੋ ਗਈ ਹੈ ਤੇਰੇ ਹੀ ਨਾਲ ਰਹਿਣ ਦਾ ਐਲਾਨ ਕਰਦੀ ਤੇਰੇ ਹੀ ਨਾਲ ਰਹਿਣ ਦਾ ਐਲਾਨ ਕਰਦੀ ਇਹ ਬਗਾਵਤ ਮੈਨੂੰ ਚੰਗੀ ਚੰਗੀ ਲੱਗਦੀ ਹੈ ਮੇਰੀ ਇਹ ਬਗਾਵਤ ਮੈਨੂੰ ਚੰਗੀ ਚੰਗੀ ਲੱਗਦੀ ਹੈ ਮੇਰੀ ਹੋਂਦ ਮੇਰੀ ਹੋਂਦ ਬੋਹਰਾਈ ਜਹੀ ਬੋਹਰਾਈ ਜਹੀ ਪਗਲਾਈ ਜਹੀ ਭਜਦੀ ਹੀ ਰਹਿੰਦੀ ਹੈ ਤੇਰੇ ਮਗਰ ਮਗਰ ਮੇਰੀ ਹੋਂਦ ਬੋਹਰਾਈ ਜਹੀ ਪਗਲਾਈ ਜਹੀ ਭਜਦੀ ਹੀ ਰਹਿੰਦੀ ਹੈ ਤੇਰੇ ਮਗਰ ਮਗਰ ਤੇ ਇਹ ਅਵਸਥਾ ਮੈਨੂੰ ਚੰਗੀ ਚੰਗੀ ਲੱਗਦੀ ਹੈ ਤੇ ਇਹ ਅਵਸਥਾ ਮੈਨੂੰ ਚੰਗੀ ਚੰਗੀ ਲੱਗਦੀ ਹੈ ਮੇਰੀ ਹੋਂਦ ਤੇਰੇ ਸਾਹਵੇਂ ਆਪੇ ਨੂੰ ਮੇਟ ਤੇਰੀ ਹੋਂਦ 'ਚ ਸ਼ਾਮਲ ਹੋ ਆਪੇ ਨੂੰ ਮੇਟ ਤੇਰੀ ਹੋਂਦ ਸ਼ਾਮਲ ਹੋ ਮੈਂ ਤੂੰ ਹੋ ਜਾਣਾ ਚਾਹੁੰਦੀ ਹੈ ਮੈਂ ਤੂੰ ਹੋ ਜਾਣਾ ਚਾਹੁੰਦੀ ਹੈ ਤੇ ਇਹ ਭਾਵਨਾ ਮੈਨੂੰ ਚੰਗੀ ਚੰਗੀ ਲੱਗਦੀ ਹੈ ਤੇ ਇਹ ਭਾਵਨਾ ਮੈਨੂੰ ਚੰਗੀ ਚੰਗੀ ਲੱਗਦੀ ਹੈ ਮੇਰੀ ਹੋਂਦ ਹੁਣ ਕੀ ਕਰੇ ਮੇਰੀ ਹੋਂਦ ਹੁਣ ਕੀ ਕਰੇ ਇਹ ਤੂੰ ਹੀ ਜਾਣੇ ਇਹ ਤਾਂ ਤੂੰ ਹੀ ਜਾਣੇ ਮੈਨੂੰ ਤਾਂ ਇਹੀ ਪਤਾ ਹੈ ਮੈਨੂੰ ਤਾਂ ਸਿਰਫ ਤੇਰੀ ਹੀ ਹੋਂਦ ਹੀ ਚੰਗੀ ਚੰਗੀ ਲੱਗਦੀ ਹੈ ਮੈਨੂੰ ਤਾਂ ਬਸ ਹੁਣ ਇਹੀ ਪਤਾ ਹੈ ਮੈਨੂੰ ਤਾਂ ਸਿਰਫ ਤੇਰੀ ਹੋਂਦ ਹੀ ਚੰਗੀ ਚੰਗੀ ਲੱਗਦੀ ਹੈ